Girl, you like an explosion, explosion. Well, you don't know. Road get alongside, me outside. I lead the combination that's enough for all the pretty girl them. What you do. ਸਾਵਲਾ ਤੇ ਤਿੱਖੇ ਤੇਰੇ ਨੈਣ ਕਾਲੀ ਜ਼ੁਲਫਾਂ ਨੇ ਲੁੱਟ ਲਿਆ ਚੈਨ ਸੱਪ ਵਾਂਗ ਕਮਰ ਵੱਲ ਖਾਵੇ ਜਦੋਂ ਹੱਸਦੀ ਤੇ ਦਿਨ ਚੜ ਜਾਵੇ ਕਿਤੇ ਵੇਖਿਆ ਨਜ਼ਾਰਾ ਨਾ ਮੈਂ ਹੋ ਜਾਇਆ ਪਿਆਰਾ ਮੇਰੇ ਦਿਲ ਦਾ ਤੇ ਲੁੱਟ ਲਿਆ ਚੈਨ ਹੁਸਨ ਤੇਰਾ lethal combing special combination, baby Got my eyes on you, send it in a lethal combination, baby Girl, you're like an explosion, dynamite Kidney soonie ਲੱਗਦੀ ਆ gotta make your mind Girl, you're like an explosion Hold it tight, the sun at dinner, sorry, that the girl, you blow my mind Girl, you're like an explosion dynamite Kidney soonie ਲੱਗਦੀ ਆ gotta make your mind Girl, you're like an explosion mood that right ਤੇ ਸਾਰਾ ਦਿਨ ਸਾਰੇ ਰਾਤ ਗਾਇ ਬਲੋ ਮਾਈ ਅਯੋ ਗੱਡੀ ਨੂੰ ਲਵਾ ਲੈਣੀ ਤੂੰ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਅੱਖੀਆਂ ਦੇ ਤੀਰ ਜਾਂਦੇ ਸੀ ਨਾ ਸਾਡਾ ਚੀਰ ਕਾਲਾ ਚਸ਼ਮਾ ਤੂੰ ਅੱਖੀਆਂ ਤੇ ਲਾ ਲੈ ਗੱਡੀ ਨੂੰ ਲਵਾ ਲੈਣੀ ਤੂੰ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਅੱਖੀਆਂ ਚੀਰ ਜਾਂਦੇ ਸੀ ਨਾ ਸਾਡਾ ਚੀਰ ਕਾਲਾ ਚਸ਼ਮਾ ਤੂੰ ਅੱਖੀਆਂ ਤੇ ਲਾ ਲੈ ਜਿਸ ਦਿਨ ਦੀ ਤੂੰ ਹੋਈ ਏ ਜਵਾਨ ਤੇਰੇ ਹੋ ਗਏ ਨੇ ਮਾਪੇ ਪਰੇਸ਼ਾਨ ਭਾਵੇਂ ਰੱਖ ਲੈਣ ਤੈਨੂੰ ਲੁਕਾ ਕੇ ਰੱਖ ਸਕਦੇ ਨਹੀਂ ਮੇਰੇ ਤੋਂ ਬਚਾ ਕੇ ਮੇਰੇ ਸੁਣੇਗੀ ਤੂੰ ਗਾਣੇ ਲਾ ਕੇ ਡੈਡੀ ਨੂੰ ਨਹੀਂ ਤੂੰ ਬਣ ਕੇ ਰਵੇਂਗੀ ਮੇਰੀ ਫੈਨ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ ਸੋਹਣੀ ਲੱਗਦੀ ਏ ਤੂੰ ਹੁਸਨ ਤੇਰਾ lethal combination baby Got my eyes on you Celebrate a little combination, baby Girl, you're like an explosion, explosion. dynamite Give me Sony like a day, girl, I make you mine Girl, you're like an explosion, explosion All the time, that's all I did, that's all I Girl, you blow my mind Hey, yo, what the like, the like, a cool, it looking so hot, girl Like a big Katrina, just the way that you walk, girl And the men, the killer, met the are the bought, girl and every single night. Booty tu pataka baby and the habibi. Girl, you're so fire, can the man no habibi. All you wanna tell me, baby, how much you need me. And every single night, yeah, you like on the explosion. ਲੱਗਦੀ ਏ ਸੋਨੇ ਦੀ ਤੂੰ ਬੇਬੀ ਡਾਲ ni ਨਹੀਂ ਫਿਰੇ ਜਦੋਂ ਰੂਪ ਚਮਕਾ ਕੇ ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ ਤੇਰਾ ਰੱਖ ਲਈਏ ਕਿਵੇਂ ਮੁੱਲ ਪਾ ਕੇ ਵੀ ਡੋਲ ਮੈਨੂੰ ਫਿਰ ਜੇ ਤਾ ਰੂਪ ਜਮਗਾ ਕੇ ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ ਤੇਰਾ ਰੱਖ ਲਈਏ ਕਿਵੇਂ ਮੁੱਲ ਪਾ ਕੇ ਭਾਵੇਂ ਵਿਕ ਜਾਣੇ ਅੱਜ ਮੇਰੇ ਸਾਹ ਤੈਨੂੰ ਲੈਣਾ ਨਹੀਂ ਮੈਂ ਆਪਣਾ ਬਣਾ ਲਵ ਸੌਂਗ ਮੈਂ ਤੇਰੇ ਤੇ ਬਣਾ ਕੇ ਫਿਰ ਤੈਨੂੰ ਸੁਣਾਵਾਂ ਬਿਠਾ ਕੇ ਮੇਰੀ ਬਣ ਜਾ ਤੂੰ ਰਾਣੀ ਸਦਾ ਰਹਿੰਦੀ ਜਵਾਨੀ ਹੁਣ ਛੇਤੀ ਛੇਤੀ ਕਰ ਲੈ ਤੂੰ ਪਲਾਨ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ ਸੋਹਣੀ ਲੱਗਦੀ ਏ ਤੂੰ ਹੁਸਨ ਤੇਰਾ ਲੀਟਲ ਕੰਬੀਨੇਸ਼ਨ ਬੇਬੀ ਗਮ ਆਈਜ਼ ਔਨ ਯੂ